ਜੰਮਿਆ ਸੀ ਜਦੋਂ ਮੈਂ ਪੰਗੂੜੇ ਵਿੱਚ ਪਿਆ ਸੀ ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਜੱਕ ਲਿਆ ਸੀ ਓਏ ਜੰਮਿਆ ਜਿੱਦਣਾ ਤੂੰ ਮਹੀਨੇ ਹੁੰਦੇ ਗਏ ਯਾਰ ਹੋਣੀ ਥੋੜੇ ਜੇ ਮਹੀਨੇ ਹੁੰਦੇ ਗਏ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ ਗਾਲਾਂ ਕੱਢਦਾ ਸੀ ਬਿੱਲਾ ਫਿਰ ਆਮ ਹੋ ਗਿਆ ਆਰ ਯੂ ਰੈਡੀ ਮੁੰਡਾ ਬਦਨਾਮ ਹੋ ਗਿਆ 18ਵੇਂ ਵਿੱਚ ਮੁੰਡਾ ਬਦਨਾਮ ਹੋ ਗਿਆ 18ਵੇਂ ਵਿੱਚ ਮੁੰਡਾ ਬਦਨਾਮ ਹੋ ਗਿਆ ਕਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ ਕਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ ਦੂਜੀ ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ ਦੂਜੀ ਚੋਰੀ ਦੀ ਬੰਦੂਕ ਉਹਨੇ ਜਹਾਨ ਦੀ ਕੁੜੀ ਦੇ ਨਾਲ ਯਾਰੀ ਪੈ ਗਈ ਦੂਜੀ ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ ਤੀਜਾ ਦਾਦੇ ਵਾਲਾ ਅਸਲਾ ਲਕੋ ਕੇ ਪਾਲਿਆ ਚੌਥਾ ਯਾਰ ਦੇ ਵਿਆਹ 'ਚ ਰਾਤੀ ਨੀਂਦ ਲਾ ਗਿਆ ਯਾਰ ਦੇ ਵਿਆਹ 'ਚ ਰਾਤੀ ਨੀਂਦ ਓਏ ਓਏ ਖੂਨ ਡੀਜੇ ਦੇ ਪਲੋਰੀ ਉੱਤੇ ਖਿਲਰੇ ਮੂਵੀ ਬਣਦੀ ਸੀ ਖੜਾ ਯਰਿਆਮ ਹੋ ਗਿਆ ਗੋ ਸੋਣ ਮਾਰ ਟੱਪਿਆ ਹਾ ਸਤਾਰ ਮਾਰ ਟੱਪਿਆ ਹਾ ਯੈਸ 18ਵੇਂ ਵਿੱਚ ਮੁੰਡਾ ਬਦਨਾਮ ਹੋ ਗਿਆ ਘਰ ਵਿੱਚ ਮੁੰਡਾ ਬਦਨਾਮ ਹੋ ਗਿਆ ਘਰ ਵਿੱਚ ਮੁੰਡਾ ਬਦਨਾਮ ਹੋ ਗਿਆ ਅੱਜ ਕੱਲ ਦੇ ਜਵਾਕਾਂ ਵਿੱਚ ਉਹ ਗੱਲ ਕਿੱਥੇ ਤਾਂ ਕੋਕ ਦੀਆਂ ਬੋਤਲਾਂ ਦੇ ਵੈਨਾ ਡੀਜੇ ਫਲੋ ਦੀ ਬੀਟ ਵੱਜਦੀ ਰਿਪੀਟ ਚੰਡੀਗੜ੍ਹ ਦੀਆਂ ਗੱਡੀਆਂ 'ਚ ਚੰਡੀਗੜ੍ਹ ਦੀਆਂ ਗੱਡੀਆਂ 'ਚ ਹਾਂ ਬਾਕੀ ਵਾਲੇ ਯਾਰ ਨਹੀਂ ਬਣਾਏ ਕਦੇ ਰੁੱਸ ਗਏ ਤੇ ਯਾਰੋ ਕਦੇ ਮੰਨ ਗਏ ਥਾਣੇ ਵਿੱਚ ਜਾ ਕੇ ਭਾਵੇਂ ਰੱਬ ਲਿਖਾ ਦੀ ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭੰਨ ਗਏ ਹੋ ਥਾਣੇ ਵਿੱਚ ਜਾ ਕੇ ਭਾਵੇਂ ਰੱਬ ਲਿਖਾ ਦੀ ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭੰਨ ਗਏ ਹੋ ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨਹੀਂ ਠੋਕਣ ਲਗਾਣਾ ਜ਼ਿੰਗਾ ਅੱਗਾ ਪਿੱਛਾ ਵੇਖੇ ਨਹੀਂ ਹੋ ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨਹੀਂ ਠੋਕਣ ਲਗਾਣਾ ਜ਼ਿੰਗਾ ਅੱਗਾ ਪਿੱਛਾ ਵੇਖੇ ਨਹੀਂ ਕੋਟ ਤੇ ਕਚਹਿਰੀ ਕੇਸ ਪੈਣ ਲੱਗਿਆ ਮੁੰਡਾ ਸੋ ਸੋ ਦਿਨ ਘਰੋਂ ਬਾਹਰ ਰਹਿਣ ਲੱਗਿਆ ਬਿੱਲੇ ਦੀ ਦਲੇਰੀ ਮਾਲਪੁਰ ਵਿੱਚ ਗੇੜੀ ਉਹਦਾ ਬੁਲਟ ਸਫਾਰੀ ਵੀ ਨਿਲਾਮ ਹੋ ਗਿਆ ਅੱਧੇ ਨੇ ਸੁਪਨੇ ਵੇਖੀ ਜਾਂਦਾ ਆ ਪੜਨਾ ਤੇਰੇ ਪਿਓ ਨੇ ਆ ਪੜ ਲੈ ਆਪਣੀ ਮਾਂ ਨੂੰ ਵੱਡਾ ਸਕਾਰ ਫੇਸ ਸੋਲ ਮਾਰ ਕੱਪਿਆ ਸਮਾਂ ਵੀ ਟੱਪਿਆ ਯੈਸ ਧਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਧਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਧਾਰਵੇਂ ਚ ਮੁੰਡਾ ਬਦਨਾਮ